ਅੰਤਨ ਸਿਫਤੀ ਕਹਿਣ ਨਾ ਅੰਤ ਅੰਤਨ ਸਿਫਤੀ ਜੇ ਸਿਫਤਾਂ ਕਰਨ ਲੱਗੀ ਹੈ ਤਾਂ ਉਹਦਾ ਅੰਤ ਨਹੀਂ ਹੋਏਗਾ ਕਿਉਂ ਦੀਆਂ ਸਿਫਤਾਂ ਬੇਅੰਤ ਨਹੀਂ ਸਿਫਤਾਂ ਨੂੰ ਕਹਿਣ ਲੱਗੀ ਹੈ ਨਹੀਂ ਜਾ ਸਕਦੀ ਇਸੇ ਕਰਕੇ ਕਿਉਂਕਿ ਜਿਹੜਾ ਸਿਫਤਾਂ ਕਰਨ ਲੱਗਦਾ ਉਹਦਾ ਗਿਆਨ ਵਧੀ ਜਾਂਦਾ ਉਹ ਸੇਸਨਾ ਅਗਾਲੀ ਕਹਾਣੀ ਤਾਂ ਹੀ ਲਿਖੀ ਹੋਈ ਹੈ ਕਹਿੰਦੇ ਛੇਸ ਨਾਲ ਦੇ ਸਿਰ ਤੇ ਧਰਤੀ ਰੱਖਤੀ ਵਿਸ਼ਨੂੰ ਕਹਿੰਦਾ ਵੀ ਇਹਨਾਂ ਜਰ ਮੈਂ ਧਰਤੀ ਰੱਖੀ ਹੈ ਨਾ ਸ਼ਿਵ ਜੀ ਕਹਿੰਦਾ ਮੇਰੇ ਬੋਲ ਦੇ ਸਿਰ ਤੇ ਰਹੀ ਹੈ ਧਰਤੀ ਇੱਥੇ ਵੀ ਇਹਨਾਂ ਦੀ ਕੰਟਰੋਵਰਸੀ ਬਹੁਤ ਹੈ ਤਾਂ ਕੋਲ ਦੇ ਨਾਲ ਛੇਸ ਨਾਲ ਦੇ ਸਿਰ ਤੇ ਹੋਈ ਜਦੋਂ ਬਈ ਹੁਣ ਤੂੰ ਰੱਖ ਤੂੰ ਬੜਾ ਬਣਦਾ ਤੂੰ ਚਕਾ ਆਪਣੇ ਜੇ ਜਨਾਬ ਉਹਨੇ ਛੇ ਜਨਾਬ ਨੂੰ ਆਵੇ ਤੂੰ ਚੁੱਕ ਵੇ ਧਰਤੀ ਮੈਂ ਕਿਵੇਂ ਚੱਕਣਾ ਬੋਲਦ ਉਹ ਚੀਜ਼ ਮੈਂ ਹੋਰ ਚੀਜ਼ ਐ ਉਹ ਚੱਕਣ ਵਾਲੀ ਚੀਜ਼ ਨਾ ਕਿਤੇ ਕਹਿੰਦਾ ਕੋਈ ਨਹੀਂ ਤਾਕਤ ਤਾਂ ਮੇਰੀ ਨਾਲ ਚੱਕਣੀ ਤੂੰ ਚੱਕਦਾ ਸਹੀ ਚੱਕਣੇ ਦਾ ਨਾਮ ਦੀ ਤਾਕਤ ਨੇ ਚੱਕੀ ਜਾਊਗੀ ਤੂੰ ਮੇਰਾ ਨਾਮ ਜਪੀ ਜਾ ਵਿਸ਼ਨੂੰ ਦਾ ਰੋਜ ਪਾਉਣ ਲੱਗਦੇ ਲੋਕ ਆ ਕਹਿ ਕੇ ਸਾਖੀ ਕੇ ਜਿੰਨਾ ਜਲ ਮੇਰਾ ਨਾਮ ਤੋਂ ਲੈਂਦਾ ਰਹਿੰਦਾ ਵੱਖਰੇ ਵੱਖਰੇ ਜਦ ਮੁੱਕ ਜਾਣਗੇ ਫਿਰ ਤੈਨੂੰ ਮੈਂ ਧਰਤੀ ਫੜ ਲਾਂਗੇ ਤੈਨੂੰ ਉਹ ਕਹਿੰਦੇ ਉਹਦੇ ਹਜ਼ਾਰ ਮੂੰਹ ਨੇ ਇੱਕ ਮੂੰਹ ਨਾਲ ਇੱਕ ਨਾਮ ਕਹਿੰਦਾ ਮੈਂ ਅੱਡ ਅੱਡ ਮੂੰਹ ਨਾਲ ਅੱਡ ਅੱਡ ਨਾਮ ਲਊਗਾ ਇਕੱਠਾ ਇੱਕ ਵਾਰ ਚ ਹਜ਼ਾਰ ਨਾਮ ਲੈ ਦੇ ਤੂੰ ਛੇਤੀ ਮੁੱਕ ਜਾਣਗੇ ਕਹਿੰਦੇ ਚੱਲ ਲਈ ਨਹੀਂ ਕਹਿੰਦੇ ਹੁਣ ਤੈਨੂੰ ਉਹਦੇ ਨੌ ਜਾਣ ਕਰਦਾ ਮੁੱਕੇ ਨਹੀਂ ਉਹਦਾ ਗਿਆਨ ਵਧੀ ਜਾਂਦਾ ਇਹਦਾ ਮਤਲਬ ਹੁਣ ਬਹੁਤ ਦੇ ਸਕਦੇ ਤਾਂ ਹੈ ਨਹੀਂ ਬਦਲ ਸੀ ਫੜੀ ਤਾਂ ਹੈ ਨਹੀਂ ਉਹਦੇ ਕਿਸੇ ਦੋ ਗੱਲਾਂ ਹੋ ਗਈਆਂ ਨੇ ਸ਼ਾਸਤਰਾਂ ਦੀ ਗੁਰਬਾਣੀ ਬਹੁਤ ਦੇ ਤੇ ਮੰਨਦੀ ਹੈ ਪ੍ਰਚਾਰੀ ਇਹ ਜਾਂਦੀ ਹੈ ਉਧਰ ਸਾਖੀ ਛੇ ਜਨਾਬ ਤੇ ਸੱਤੇ ਪਈ ਹੈ ਉਧਰ ਛੇ ਜਨਾਬ ਉਹਦੇ ਨਾਲ ਦਿਖਾਉਂਦੇ ਨੇ ਬਿਸ਼ੁਭ ਦੇ ਨਾਲ ਛੇ ਜਨਾਬ ਦਿਖਾਏ ਨਹੀਂ ਛੇ ਜਨਾਬ ਹਰ ਵਕਤ ਸ਼ਿਵ ਜੀ ਗੱਲ ਚ ਇਹਨਾਂ ਦਾ ਪਤਾ ਹੀ ਨਹੀਂ ਲੱਗਦਾ ਸੱਚ ਹੈ ਕੀ ਸ਼ੇਸ਼ਨਾਗ ਸ਼ਿਵ ਜੀ ਦਾ ਜਪਾਈ ਫਿਰਦਾ ਬਿਜਲੂ ਦੇ ਨੇੜੇ ਤੇਲੇ ਵੀ ਕਦੇ ਦਿਖਾਇਆ ਨਹੀਂ ਸ਼ੇਸ਼ਨਾਗ ਐਸੀ ਤਾਣੀ ਅਰਜੀ ਹੋਈ ਹੈ ਅਰਜੀ ਹੋਏ ਨੇ ਅਰਜੀ ਹੋਈ ਹੈ ਗੱਲਾਂ ਕਰਦੀਆਂ ਇੱਕ ਝੂਠ ਜਾ ਫੜ ਲੱਗਦਾ ਨੇ ਦੂਆ ਬੋਲ ਦਿੰਦੇ ਨੇ ਦੂਆ ਫੜ ਲੱਗਦਾ ਨੇ ਤੀਆ ਬੋਲ ਨੇ ਐਸ ਤਰੀਕੇ ਨਾਲ ਇੰਨੇ ਝੂਠ ਬੋਲਦੇ ਸਾਰੇ ਹੱਜ ਗਏ ਉਹ ਗੱਲ ਦੀ ਇਹ ਇਹ ਗੱਲ ਦੀ ਵਿਆਖਿਆ ਉੱਥੇ ਐ ਸਾਖੀ ਬਣਾ ਕੇ ਕਰੀ ਹੋਈ ਹੈ ਅੰਤਨ ਸਿਫਤੀ ਅੰਤਨ ਸਿਫਤੀ ਕਹਿਣ ਕਹਿਣਾ ਉਹਦੀਆਂ ਸਿਫਤਾਂ ਦਾ ਕੋਈ ਅੰਤ ਨਹੀਂ ਸਿਫਤ ਹੁੰਦੇ ਨੇ ਗੁਣ ਸ੍ਰਿਸ਼ਟੀ ਸਾਜੀ ਹੈ ਗਿਆਨ ਦੀ ਗੱਲ ਹੈ ਇੱਕ ਡਾਕਟਰ ਇੱਕ ਅੱਖ ਦਾ ਸਪੈਸ਼ਲਿਸਟ ਹੋ ਜਾਂਦਾ ਇੱਕ ਅੱਖ ਦੀ ਸਾਰੀ ਉਮਰ ਖੋਜ ਨਹੀਂ ਹੁੰਦੀ ਉਹਦੀ ਤੇ ਸਾਰੇ ਸਿਰ ਦੀ ਖੋਜ ਕਿਵੇਂ ਕਰੂ ਜਿਹਨੇ ਬਣਾਈ ਆ ਉਹਦੇ ਜਿਸਮ ਕਿੰਨੀ ਹੈ ਜਿਹਨੇ ਬਣਾਈ ਆ ਉਹਦਾ ਗਿਆਨ ਕਰਨਾ ਅੰਤ ਨਾ ਕਰਨਾ ਦੇਣ ਨਾ ਅੰਤ ਉਹਦੇ ਕਰਨੇ ਨੇ ਜਿਹੜੇ ਕਰਨੇ ਨੇ ਸਭ ਕੁਝ ਬਣਾਇਆ ਕੁਝ ਰਜਨਾ ਇਹਦਾ ਅੰਤ ਨਹੀਂ ਹੈ ਕੋਈ ਅੰਤ ਨਹੀਂ ਪਾ ਸਕਦਾ ਆਪਣੀ ਜ਼ਿੰਦਗੀ 'ਚ ਵੀ ਇੰਨੇ ਕਾਰਨ ਨੇ ਕੋ ਲਿਖ ਕੇ ਗ੍ਰੰਥ ਰੱਖ ਲਵੇ ਇਹ ਰਚਨਾ ਵੀ ਮਾਇਆ ਵੀ ਬੇਅੰਤ ਕਹਿਣਾ ਹੀ ਠੀਕ ਹੈ ਸਾਰੀ ਜ਼ਿੰਦਗੀ ਲੱਗੇ ਰਹੋ ਅੰਤ ਨਹੀਂ ਪਾ ਸਕਦੇ ਤੁਸੀਂ ਭਾਵੇਂ ਲਿਮਟਡ ਹੈ ਮਾਇਆ ਪਰ ਅਸੀਂ ਇਸ ਪਾਸੇ ਨੂੰ ਕਹਿਣ ਦਾ ਮਤਲਬ ਹੈ ਇਸ ਪਾਸੇ ਨੂੰ ਜਾਣਾ ਨਹੀਂ ਮਾਇਆ ਦੀ ਖੋਜ ਵੱਲ ਜਾਣਾ ਨਹੀਂ ਜਿਹੜੇ ਖੋਜ ਵਿੱਚ ਲੱਗੇ ਨੇ ਮਨਮੁਖ ਨੇ ਉਹ ਕੀ ਕੱਢ ਲੈਣਗੇ ਜੋ ਇਹ ਜੋ ਆਪਣੀ ਮੌਤ ਕੱਢਣਗੇ ਹੋਰ ਕੁਝ ਨਹੀਂ ਕੱਢਦੇ ਮਾਇਆ ਜੋ ਮੌਤ ਤੇ ਸਵਾ ਕੁਝ ਨਹੀਂ ਕੱਢਣਗੇ ਪਰੇਸ਼ਾਨੀ ਔਰ ਮੌਤ ਚਿੰਤਾ ਡਰ ਭੈ ਦੂਏ ਦਾ ਉਹਨੇ ਆ ਹਜ਼ਾਰ ਬਣਾ ਲਿਆ ਆਪਾਂ ਉਹਦੇ ਰੋਗ ਬਣਾਈ ਇਹ ਕੋਲ ਕੜੇ ਹੋਰ ਕਿਨ ਕੱਢਣਾ ਦੇਣ ਨਾਲ ਜਿਹੜੇ ਦੇਣ ਦੇ ਉਹਦੀਆਂ ਦਾਤਾਂ ਨੂੰ ਉਦਾਹਰਣ ਨਹੀਂ ਦਾਤਾਂ ਨਾਲ ਤਾਂ ਕੋਈ ਨਹੀਂ ਅੰਤ ਨਾ ਵੇਖਣ ਸੁਣਨ ਨਾ ਅੰਤ ਤੁਸੀਂ ਵੇਖ ਕੇ ਵੀ ਅੰਤ ਨਹੀਂ ਪਾ ਸਕਦੇ ਦੇਖ ਹੁਣ ਅਸੀਂ ਕਹਿੰਦੇ ਆ ਜੀ ਮਾਰੀ ਦੇਖ ਲੈ ਜੀ ਸਭ ਦੇਖ ਦੇਖ ਲਿਆ ਨਹੀਂ ਦੇਖਿਆ ਇੱਕ ਦਰਖਤ ਦੇ ਪੱਤੇ ਨੂੰ ਦੇਖੋ ਅਦੂਏ ਪੱਤੇ ਨੂੰ ਦੇਖੋ ਦੋਹਾਂ 'ਚ ਕੀ ਫਰਕ ਹੈ ਬਹੁਤ ਦੇਰ ਬਾਅਦ ਤੁਹਾਨੂੰ ਪਤਾ ਲੱਗੂ ਰੋਜ਼ ਫਰਕ ਜਿਵੇਂ ਸਾਡੇ ਹੱਥ ਤੇ ਲਕੀਰਾਂ ਨੇ ਪੱਤਿਆਂ ਦੇ ਵੀ ਇੱਕ ਦੂਏ ਦਾ ਪਤਾ ਨਹੀਂ ਮਿਲਦਾ ਇੱਕੋ ਦਰਖਤ ਦਾ ਕੋਈ ਕਾਰਾਗਰ ਨਹੀਂ ਹੈ ਜਿੰਨੇ ਮਰਜ਼ੀ ਪੱਤੇ ਤੋੜ ਲੈ ਦੂਏ ਨਾਲ ਨਹੀਂ ਮਿਲਦਾ ਜੇ ਵੀ ਬ੍ਰਿਕੀ ਨਾਲ ਦੇਖੋਗੇ ਫਿਰ ਪਤਾ ਲੱਗੂ ਜੇ ਐਂ ਦੇਖਣ ਲੱਗੋਗੇ ਫਿਰ ਨਹੀਂ ਅੰਤ ਪਾ ਸਕਦੇ ਜੇ ਨਿਗਾ ਮਾਰ ਕੇ ਦੇਖੋਗੇ ਮੂਰਖਾਂ ਨੂੰ ਫਿਰ ਠੀਕ ਹਵਾਈ ਜਹਾਜ਼ ਤੇ ਚੜ ਕੇ ਦੇਖਿਆ ਉਹ ਦੇਖਣਾ ਹੈ ਹੀ ਨਹੀਂ ਉਹ ਨਹੀਂ ਦੇਖਣਾ ਹੈ ਦੇਖਣਾ ਨਹੀਂ ਮੰਨਦੀ ਉਹ ਸੁਣਨ ਨਾ ਜੇ ਕੋਈ ਸੁਣ ਕੇ ਅੰਤ ਪਾਏ ਕੋਈ ਦੱਸਣ ਲੱਗੇ ਇੱਕ ਦੱਸਣ ਵਾਲਾ ਹੋਵੇ ਇੱਕ ਸੁਣਨ ਵਾਲਾ ਹੋਵੇ ਰਚਨਾ ਬਾਰੇ ਤਾਂ ਵੀ ਨਹੀਂ ਦੱਸਣ ਵਾਲਾ ਦੱਸ ਨਹੀਂ ਸਕਦਾ ਸੁਣਨ ਵਾਲਾ ਸੁਣੀ ਜਾਊਗਾ ਜ਼ਿੰਦਗੀ ਨਾ ਮਿਲੂਗੀ ਕੀ ਮਿਲੂ ਕੀ ਫਾਇਦਾ ਹੋ ਮਾਇਆ ਵੱਲ ਨੂੰ ਨਹੀਂ ਜਾਣਾ ਮਾਇਆ ਦੀ ਖੋਜ ਵੱਲ ਨਹੀਂ ਜਾਣਾ ਖੋਜ ਵੱਲ ઋષਿ ਮੁਨੀ ਗਏ ਨੇ ਗੁਰਮੁਖ ਨਹੀਂ ਗਏ ਕੋਈ ਜਾਂਦੇ ਹੀ ਨਹੀਂ ਉਹਨੂੰ ਜਾਪਾ ਕਿਆ ਮਨ ਮੰਨ ਉਹਦੇ ਮਨ ਦੇ ਵਿੱਚ ਗਾਹ ਕੀ ਹੈ ਅੱਜ ਜਿੰਨਾ ਰਚਨਾ ਜੇ ਕੱਲ ਨੂੰ ਹੋਵੇ ਇਹ ਹੋਰ ਕਿਸਮ ਦੀ ਰਹੀ ਸੀ ਫਿਰ ਇਹ ਬਿਮਾਰੀਆਂ ਸੁਣੀਆਂ ਵੀ ਨਹੀਂ ਸੀ ਜਿਹੜੀਆਂ ਹੁਣ ਗਾਂ ਡਿਸਕਵਰ ਹੋ ਰਹੀਆਂ ਨੇ ਨਵੀਆਂ ਉਹਦਾ ਰਜਨਾ ਨਵੀਂ ਰਜ ਲੂਗਾ ਤੁਸੀਂ ਕੀ ਕਰੋਗੇ ਤਾਂ ਜਿੱਦੀ ਰਜੀ ਹੋਈ ਹੈ ਇਹਦੀ ਹੋ ਰਹੇ ਜਿੱਦੀ ਮਰਜੀ ਹੋਰ ਕਿਸੇ ਦੀ ਰਜ ਦਵੇ ਐਦੇ ਦੋ ਹੋਰ ਪਲੈਨਟ ਕਿਤੇ ਰਜ ਦਵੇ ਉੱਥੇ ਚਲੇ ਜਾਏ ਉੱਥੇ ਦੇਖੀ ਜਾਏ ਜਾ ਕੇ ਫਿਰ ਸਾਰੀਆਂ ਧਰਤੀਆਂ ਤੇ ਚਲਾ ਜਾਓ ਕੋਈ ਸਾਰੇ ਆਕਾਸ਼ ਹਸਪਤਾਲ ਗਾਹ ਕੋਈ ਕੀ ਫਾਇਦਾ ਹੈ ਤੈਨੂੰ ਜਾ ਕੇ ਨਿਕਲੂ ਕੀ ਇਹ ਕੁਛ ਨਿਕਲ ਨੂੰ ਨਾ ਜਾਪੇ ਕਿਆ ਮਨ ਮੰਤ ਉਹਦੇ ਮਨ ਦੇ ਵਿੱਚ ਕੀ ਹੈ ਕੀ ਉਹਨੇ ਅਗਲੇ ਪਲ ਕਰ ਦੇਣਾ ਇਹਦਾ ਹੀ ਤੁਹਾਨੂੰ ਪਤਾ ਨਹੀਂ ਕਰਤੇ ਦੇ ਮੰਦਾ ਜਿਹਨੂੰ ਪਤਾ ਹੀ ਨਹੀਂ ਹੈ ਉਹਦਾ ਅੰਤ ਪਾਉਣਾ ਬੇਵਕੂਫੀ ਤੋਂ ਸਵਾ ਕੁਝ ਨਹੀਂ ਉਹਦੇ ਅੰਤ ਦੀ ਖੋਜ ਕਰਨੀ ਟਾਈਮ ਵੇਸਟ ਕਰਨਾ ਅੰਤਨਾ ਨਾ ਜਾਪਾ ਕੀਤਾ ਆਕਾਰ ਜਿੰਨਾ ਆਕਾਰ ਕੀਤਾ ਹੈ ਉਹਨੇ ਰਚਨਾ ਰਚੀ ਹੈ ਇਹਦਾ ਅੰਤ ਪਾਲੂ ਕੋਈ ਕਿੱਥੇ ਤੱਕ ਪਤਾ ਲਾ ਖਾਗਾ ਸਾਹ ਪਾਲੋ ਲੱਗੇ ਰਹਿਣ ਸੈਂਦਾ ਕਿੰਨਾ ਹੋਇਆ ਲੱਗੇ ਰਹਿਣਗੇ ਅੰਤ ਨਹੀਂ ਬਸ ਅੰਤਨਾ ਪਾਵਤ ਦੇਵ ਸਭਾ ਇਹ ਨਹੀਂ ਕਦੇ ਕਿਸੇ ਨੇ ਇਧਰ ਗਿਆ ਨਹੀਂ ਅੱਗੇ ਵੀ ਰਹਿਣਾ ਕੁਝ ਹੋਣਾ ਅੰਤਨਾ ਬਾਵਤ ਦੇਵ ਸਭਾ ਮੁਨ ਇੰਦਰ ਮਹਾ ਸ਼ਿਵ ਜੋਗ ਕਰੀ ਮਹਾ ਸ਼ਿਵ ਜੋਗ ਕਰਕੇ ਅੰਤ ਪਾਉਂਦਾ ਜੋਗ ਨਾਲ ਧਿਆਨ ਲਾ ਕੇ ਧਿਆਨ ਲਾ ਕੇ ਉਹ ਵੀ ਮਾਇਆ ਦਾ ਅੰਤ ਪਾਉਂਦਾ ਸਮਝਦਾ ਜੋਗੀ ਮਾਇਆ 'ਚ ਫਸੇ ਨੇ ਅੰਤਨ ਪਾਵਤ ਦੇਵ ਸਭਾ ਦੇਵ ਖੋਜ ਕਰਕੇ ਮੁਨੀ ਇੰਦਰ ਮਹਾਸ਼ਿਵ ਜੋ ਕਰੀ ਕਾਲਾ ਅੰਤ ਬੋਲਦੇ ਨੇ ਰਚਨਾ ਦਾ ਸਰ ਪਤਾ ਅੰਤ ਨੇ ਬੇਅੰਤ ਦਾ ਅੰਤ ਪਾਲੂ ਕੋਈ ਨਾਲੇ ਉਹਨੂੰ ਬੇਅੰਤ ਕਹੀ ਜਾਂਦੇ ਨੇ ਨਾਲੇ ਉਹਦਾ ਅੰਤ ਪਾਉਣ ਦੀ ਕੋਸ਼ਿਸ਼ ਕਰਦੇ ਤੇ ਮੂਰਖ ਨੇ ਫਿਰ ਜਾਨੂੰ ਮੰਨ ਲਿਆ ਬੇਅੰਤ ਹੈ ਫਿਰ ਉਹਦਾ ਅੰਤ ਪਾਉਣ ਜਿਹੜੀ ਚੀਜ਼ ਤੋਲੀ ਉਹ ਨਹੀਂ ਜਾ ਸਕਦੀ ਤਕੜੀ ਤੇ ਬਾਰ-ਬਾਰ ਉਹਦੇ ਵਾਸਤੇ ਤਕੜੀ ਹੋਰ ਬਣਾ ਰਹੇ ਹੋ ਇੱਕ ਲਵਦਾ ਤੁਲ ਫਿਰ ਉਹਦੇ ਵਾਸਤੇ ਸੋਚੀ ਜਾਣਾ ਵੀ ਕਹੇ ਜੀ ਤਕੜੀ ਬਣਾਈਏ ਕੀ ਕਰੀਏ ਤੇ ਬੂਰਖ ਨਹੀਂ ਤਾਂ ਟਾਈਮ ਵੇਸਟ ਕਰੂਗਾ ਸਾਰੀ ਜ਼ਿੰਦਗੀ ਜ਼ਿੰਦਗੀ ਵੇਸਟ ਕਰੀ ਜਾਂਦੇ ਨੇ ਜਾਈ ਜਾਂਦੇ ਨੇ ਲੱਭਿਆ ਤਾਂ ਕੁਝ ਨਹੀਂ ਮਨ ਇੰਦਰ ਵਾਹ ਜਬ ਜੋ ਕਰੀ ਉਹ ਵੇਦ ਵਿਰੰਚ ਵਿਚਾਰ ਰਹੇ ਉਹਨਾਂ ਨੇ ਇਹ ਕਿਹਾ ਵੇਦ ਵਰੰਜ ਕੌਣ ਨੇ ਗੁਰਮੁਖ ਹਰ ਜਾਪ ਨਾ ਛੱਡੋ ਇੱਕ ਉਹ ਕਹਿੰਦੇ ਹਰ ਜਾਪ ਨਾ ਛੱਡੋ ਇੱਕ ਘੜੀ ਕਿਉਂ ਉਲਟੇ ਪਏ ਹੋਏ ਹੋ ਇਹ ਜੋ ਕੁਝ ਨਹੀਂ ਲੱਭਣਾ ਹੈਗਾ ਇਹਦਾ ਜਾਪ ਕਰੋ ਹਰ ਨੂੰ ਜਾਣੋ ਮਥਰਾ ਕਹਿੰਦਾ ਮਥਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਕਹਿੰਦਾ ਮੇਰੇ ਤੇ ਤਾਂ ਉਹਦੀ ਕਿਰਪਾ ਪਤਾ ਰਹਾ ਪਏ ਜਿਹੜਾ ਇਹ ਹੀ ਰਾਹ ਪਿਆ ਜਿਹੜਾ ਉਹਦੀ ਸੰਗਤ ਦੇ ਵਿੱਚ ਲੈ ਗਿਆ ਸੰਗਤ ਸ੍ਰਿਸ਼ਟ ਨਿਹਾਲ ਕਰੀ ਜਿਹੜਾ ਉਹਦੇ ਨਾਲ ਜੁੜ ਗਿਆ ਸ੍ਰਿਸ਼ਟੀ ਜੋ ਆਪਣੀ ਸੰਗਤ ਉਹਨੇ ਨਿਹਾਲ ਕੀਤੀ ਹੋਈ ਹੈ ਸਾਡੀ ਰਾਮਦਾਸ ਗੁਰੂ ਜਗਤਾਰਨ ਕੋ ਰਾਮਦਾਸ ਦੇ ਗੁਰੂ ਨੇ ਦੇਖੋ ਰਾਮਦਾਸ ਨੂੰ ਜੇ ਗੁਰੂ ਕਹਿੰਦੇ ਦਾਸ ਗੁਰੂ ਨਹੀਂ ਹੁੰਦਾ ਗੁਰੂ ਨਾਲ ਦਾਸ ਨਹੀਂ ਲੱਗਦਾ ਗੁਰੂ ਫਿਰ ਕਿਹਦਾ ਦਾਸ ਹੈ ਗੁਰੂ ਕਿਹਦਾ ਦਾਸ ਹੈ ਨਾਲੇ ਦਾਸ ਲਾਤਾ ਨਾਲੇ ਗੁਰੂ ਕਹਿੰਦੇ ਇਹ ਉਹ ਜਿਹੇ ਮੂਰਖ ਨੇ ਜਿਹੇ ਸ਼ਿਵ ਜੀ ਹੁੰਦੀ ਸੀ ਦਾਸ ਫਿਰ ਕਿਹਦਾ ਗੁਰੂ ਉਹਦੇ ਨਾਲ ਦਾਸ ਲੱਗਿਆ ਹੋਇਆ ਗੁਰੂ ਨਹੀਂ ਲੱਗ ਸਕਦਾ ਹੁਣ ਨਾਲ ਉਹਦੇ ਗੁਰੂ ਦਾ ਤਾਂ ਦਾਸ ਹੈ ਰਾਮਦਾਸ ਗੁਰੂ ਰਾਮਦਾਸ ਦੇ ਗੁਰੂ ਨੇ ਜਗ ਤਾਰਨ ਕੋ ਜਗ ਉਹਨੇ ਰਜਿਆ ਉਹਨੇ ਤਾਰਨੇ ਰਾਮਦਾਸ ਜਗ ਕਿਵੇਂ ਤਾਰ ਦੂ ਫਿਰ ਸਾਰੀ ਗੁਰਬਾਣੀ ਦੇ ਖਿਲਾਫ ਗੱਲ ਚਲੀ ਗਈ ਹੈ ਹਰ ਜੋਤ ਨਾ ਗੁਰ ਜੋਤ ਹੈ ਅਰਜਨ ਮਾਇ ਤਰੀ ਪਰਮੇਸ਼ਰ ਨੇ ਜੋਤ ਤਰੀ ਹੈ ਉਹਦੇ ਹੱਥ ਹੈ ਕਾਤੇ ਹੱਥ ਵਡਿਆਈਆਂ ਜਿਸ ਜੈ ਵਿੜਾਈ ਤਾਂ ਉਹਦੇ ਹੱਥ 'ਚ ਆਦਮੀ ਦਾ ਤਾਂ ਹੈ ਨਹੀਂ ਜਨਤਾ ਨੇ ਬਸ ਕੁਛ ਅੰਤ ਨ ਜਾਪੈ ਪਾਰਾਵਾਰ ਅੰਤ ਨ ਜਾਪੈ ਪਾਰਾਵਾਰ ਆ ਦੇਖੋ ਆ ਕੀ ਹੱਥ ਖੜੇ ਕੀਤੇ ਨੇ ਇੱਕ ਇਹ ਕਿਹਦਾ ਪਾਰਾਵਾਰ ਦਾ ਅੰਤ ਨਹੀਂ ਜਾਪਦਾ ਨਾਨਕ ਕਹਿੰਦਾ ਮੈਨੂੰ ਨਹੀਂ ਜਾਪਦਾ ਜਾਪ ਨਹੀਂ ਸਕਦਾ ਕਿਸੇ ਇੱਥੇ ਤਾਂ ਹੱਥ ਖੜੇ ਕੀਤੇ ਹੋਏ ਨੇ ਜਿਹਦਾ ਨਹੀਂ ਬਾਰ-ਬਾਰ ਨਾਲ ਦਾ ਗੁਰੂ ਉਹ ਹੈ ਅੰਤਰੇ ਆਪੇ ਕੀਤਾ ਆਕਾਰ ਜਿਹਨੇ ਆਕਾਰ ਕੀਤਾ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਉਹ ਗੁਰੂ ਹੈ ਉਹਦਾ ਹੱਥ ਖੜੇ ਕਰੀ ਜਾਂਦੇ ਨੇ ਤੁਸੀਂ ਉਹਨੂੰ ਬਰਾਬਰੀ ਦੇਈ ਜਾਂਦੇ ਹੋ ਸਾਫ ਪਤਾ ਲੱਗਦਾ ਮੂਰਖ ਮੂਰਖ ਨਾ ਉਹਨੇ ਸਿੱਖੀ ਡੁੱਬਦੀ ਕਿਉਂ ਤਾਂ ਇਹ ਕਹਿੰਦੇ ਸਿੱਖੀ ਗਈ ਉਹ ਸਿੱਖੀ ਗਈ ਠੀਕ ਇੱਥੇ ਕੱਢੋ ਸਿੱਖੀ ਵੀ ਮੇਰੀ ਜੇਬ ਕੱਟੀ ਗਈ ਜੇਬ ਤਾਂ ਖਾਲੀ ਸੀ ਕੱਟਿਆ ਕੀ ਗਿਆ ਮੂਰਖ ਸੀ ਜੀ ਜੇਬ ਕੱਟੀ ਹੈ ਜੇਬ 'ਚ ਬਟੂਆ ਖਾਲੀ ਵੀ ਹੁੰਦਾ ਤਾਂ ਕੋਈ ਕੱਢਦਾ ਖਾਲੀ ਜੇਬ ਨੂੰ ਕੋਈ ਕੱਢਦਾ ਹੁੰਦਾ ਜੇਬ ਨਹੀਂ ਕੱਟੀ ਗਈ ਤੁਹਾਨੂੰ ਭਲੇਖਾ ਜੇਬ ਹੈ ਹੀ ਕੁਝ ਨਹੀਂ ਸੀ ਕਿਦੋਂ ਕੋ ਥਿਓ ਨਹੀਂ ਸਿੱਖੀ ਦਾ ਉਦੋਂ ਹੀ ਖਤਮ ਕਰਤੀ ਸੀ ਜਸਵਤ ਲਖਤ ਨੇ ਸਿੱਖੀ ਦਾ ਉਹ ਨਹੀਂ ਹੋਇਆ ਨਹੀਂ ਜਦੋਂ ਤਾਂ ਰਾਜ ਕਰੇਗਾ ਖਾਲਸਾ ਹਾਵੀ ਹੋ ਗਿਆ ਕਿਸੇ ਨੇ ਜਵਾਬ ਨਹੀਂ ਦਿੱਤਾ ਨਾ ਮੂਰੇ ਤੇ ਕੋਈ ਮੂਰੇ ਨਹੀਂ ਹੋਇਆ ਵੀ ਇਹ ਗਲਤ ਹੈ ਉਦੋਂ ਤਾਂ ਸਿੱਖੀ ਹੈ ਨਹੀਂ ਜੇ ਹੁੰਦੀ ਉਹ ਜਵਾਬ ਦਿੰਦਾ ਡੰਡਾ ਫੜ ਕੇ ਮੂਰੇ ਖੜ ਜਾਂਦਾ ਵੀ ਕਿਵੇਂ ਕਹਿੰਦੇ ਹੋਏ ਰਾਜ ਕਰੇਗਾ ਖਾਲਸਾ ਕਬੋ ਰਾਜ ਰਾਜੋ ਨਰਕ ਲਿਖਿਆ ਗੁਰੂ ਗੁਰੂ ਇਹ ਕਹਿੰਦੇ ਜਿਹੜੇ ਰਾਜ ਕਰੇਗਾ ਖਾਲਸਾ ਵਾਲੇ ਨੇ ਮਨਮੁਖ ਅਕਾਲੀ ਫੂਲਾ ਨੇ ਕਿਹਾ ਪਰ ਸੁਣੇ ਨਹੀਂ ਉਹਨੇ ਵੀ ਇਹ ਨਹੀਂ ਕਿਹਾ ਉਹਨੇ ਕਹਾ ਬਾਣਾ ਲਾ ਦਿਓ ਬਾਣਾ ਲਾ ਲੈਂਦਾ ਸੀ ਕਿ ਗੁਰੂ ਦਾ ਹੁਕਮ ਨਹੀਂ ਸਿੰਘ ਨਹੀਂ ਰਾਜ ਕਰ ਸਕਦਾ ਖਾਲਸਾ ਨਾਲ ਕੀ ਰਾਜ ਕਰੂਗਾ ਸੰਸਾਰ ਦਾ ਰਾਜ ਤਾਂ ਸੰਸਾਰੀ ਬੰਦੇ ਕਰਦੇ ਹੁੰਦੇ ਨੇ ਸੰਸਾਰ ਦਾ ਰਾਜ ਸੰਸਾਰੀ ਬੰਦੇ ਕਰਦੇ ਹੁੰਦੇ ਨੇ ਖਾਲਸਾ ਨਹੀਂ ਕਰਦਾ ਗੁਰਮੁਖ ਨਹੀਂ ਕਰਦੇ ਸੰਸਾਰੀ ਹੁੰਦੇ ਨਹੀਂ ਨਾ ਗੁਰਮੁਖ ਜੇ ਭਗਤ ਵੀ ਸੰਸਾਰ ਜੇ ਗੁਰਮੁਖ ਵੀ ਸੰਸਾਰੀ ਰਹਿ ਗਏ ਜੇ ਸਿੱਖ ਵੀ ਸੰਸਾਰੀਓ ਨੇ ਫਿਰ ਉਹ ਸਿੱਖੇ ਨਹੀਂ ਹਣ ਭਗਤਾ ਦੇ ਸਾਰੀਆਂ ਜੋੜ ਕੇ ਦੇਣ ਆਇਆ ਗੁਰਬਾਣੀ ਤਾਂ ਸਾਨੂੰ ਇਹ ਸਿੱਖਿਆ ਦਿੰਦੀ ਹੈ ਜੇ ਅਸੀਂ ਇਹ ਸਿੱਖਿਆ ਲੈ ਲਈ ਫਿਰ ਸਾਡਾ ਸੰਸਾਰ ਨਾਲ ਜੋੜ ਨਹੀਂ ਹੈ ਜੇ ਅਸੀਂ ਸਿੱਖਿਆ ਨਹੀਂ ਲਈ ਸੰਸਾਰ ਨਾਲ ਜੋੜ ਫਿਰ ਅਸੀਂ ਸੰਸਾਰੀ ਹੋਈਆਂ ਜਦ ਸਿੱਖਿਆ ਨਹੀਂ ਲਈ ਤਾਂ ਸਿੱਖ ਨਹੀਂ ਹਾਂ ਅਸੀਂ ਹੁਣ ਕਰੋ ਸਿੱਖਿਆ ਸੱਚ ਇਹ ਹੈ ਸਿੱਖਿਆ ਵੀ ਅਸੀਂ ਲੈਣੀ ਸਿੱਖ ਵੀ ਅਸੀਂ ਹੈਗੇ ਤੇ ਕੌਣ ਮੰਨੂ ਇਸ ਗੱਲ ਹੁਣ ਨਹੀਂ ਕਿਸੇ ਨੇ ਮੰਨਣੀ ਹੈ ਕਹਿੰਦਾ ਸਿੱਖ ਕੇ ਲੈ ਲਓ ਸਿੱਖ ਬਣ ਜਾਓ ਇਹ ਕਹਿਣਾ ਛੱਡ ਦੋ ਵੀ ਅਸੀਂ ਸਿੱਖ ਕਹਿੰਦੇ ਰਹੋ ਤੁਸੀਂ ਸਿੱਖਾਂ ਲੋਕਾਂ ਨੇ ਨਹੀਂ ਮੰਨੋ ਵੀ ਤੁਸੀਂ ਬਗਲਕ ਨੇ ਨਹੀਂ ਮੰਨੋ ਹੁਣ ਵੀ ਨਹੀਂ ਮੰਨਦੇ ਦੂਜੇ ਤਾਂ ਹੁਣ ਵੀ ਨਹੀਂ ਮੰਨਦੇ ਤੁਸੀਂ ਸਿੱਖਾਂ ਕਹਿੰਦੇ ਨੇ ਹਿੰਦੂ ਨੇ ਉਹ ਤਾਂ ਹੁਣ ਨਹੀਂ ਮੰਨਦੇ ਉਹਨਾਂ ਨੂੰ ਪਤਾ ਵੀ ਹਿੰਦੂ ਨੇ ਤੜਫਦੇ ਨੇ ਤੜਫੀ ਜਾਣ ਔਰ ਠੀਕ ਕਹਿੰਦੇ ਨੇ ਹਿੰਦੂ ਨੇ ਕੀ ਗਲਤ ਕਹਿੰਦੇ ਨੇ ਤੁਸੀਂ ਸਾਬਤ ਕਰੋ ਸੀ ਸਿੱਖ ਇਹ ਲੜਾਈ ਦੀ ਗੱਲ ਨਹੀਂ ਹੈ ਸਾਬਤ ਕਰਨ ਦੀ ਗੱਲ ਹੈ ਮੈਂ ਕਹਿੰਦਾ ਤੇਰੀ ਜੇਬ ਖਾਲੀ ਹੈ ਤੂੰ ਕੱਢ ਕੇ ਦਿਖਾ ਤੇਰੇ ਕੋ ਕੀ ਹੈ ਫਿਰ ਮੈਂ ਆਪੇ ਚੁੱਪ ਹੋ ਜਾਊਗਾ ਤੂੰ ਮੈਨੂੰ ਦਿਖਾ ਅਸੀਂ ਕਹਿੰਦੇ ਸਿੱਕੀ ਤੋਂ ਖਾਲੀ ਨੇ ਦਿਖਾਓ ਸਿੱਕੀ ਜੇ ਹੈ ਜੀ ਦਿਖਾ ਦਿਓ ਅਸੀਂ ਚੁੱਪ ਕਰ ਜਾਾਂਗੇ ਸਾਡੀ ਬੇਇੱਜ਼ਤੀ ਹੋ ਜੂਗੀ ਚੁੱਪ ਕਰ ਜਾਾਂਗੇ ਨਾ ਸਾਬਤ ਕਰੋ ਗੱਲ ਸਾਬਤ ਕਰਨ ਹੈ ਇਹ ਨਹੀਂ ਹੈ ਕਿ ਜਿਆਦਾ ਆਦਮੀ ਜਿਹਨੂੰ ਸਰਕਾਰ ਨੇ ਉਹ ਸਿੱਖਾ ਜਿਹਨੂੰ ਤੁਹਾਡੇ ਕਹਿੰਦੇ ਇਹ ਵੋਟਾਂ ਦਾ ਕੰਮ ਹੈ ਫਿਰ ਤਾਂ ਹਿੰਦੂਆਂ ਦੀਆਂ ਵੋਟਾਂ ਜ਼ਿਆਦਾ ਨੇ ਹਿੰਦੁਸਤਾਨ ਦੇ ਸਿੱਖ ਹਿੰਦੂ ਵੜ ਜਾਣ ਜਦੋਂ ਦੇ ਮੋਟਾ ਜ਼ਿਆਦਾ ਨੇ ਫਿਰ ਅੰਤ ਕਾਰਨ ਕਿਤੇ ਬਿਲ ਲਾਹੇ ਅੰਤ ਕਾਰਨ ਕਿਤੇ ਬਿਲ ਲਾਹੇ ਇਹ ਅੰਤ ਪਾਉਣ ਨੂੰ ਬਥੇਰੇ ਚਿੱਕਾ ਮਾਰਦੇ ਨੇ ਸਾਰੇ ਸਾਇੰਸਦਾਨ ਅੰਤ ਪਾਉਣ ਨੂੰ ਕਰਦੇ ਨੇ ਬਥੇਰੇ ਬਰਲਾਪ ਕਰਦੇ ਨੇ ਅੰਤ ਪਾਉਣ ਨੂੰ ਆ ਕੇ ਅੰਤ ਨਾ ਪਾਏ ਜਾਣੇ ਅੰਤ ਨਹੀਂ ਪਾਇਆ ਜਾ ਸਕਦਾ ਅੰਤਰ ਬਾਬਤ ਦੇਵ ਦੇਵਤੇ ਅੰਤ ਪਾਉਂਦੇ ਹੁੰਦੇ ਨੇ ਦੇਵਤੇ ਨੈਗੇਟਿਵ ਨੇ ਦੇਵਤੇ ਗੁਰੂ ਨਹੀਂ ਹੁੰਦੇ ਦੇਵਤੇ ਅਖੇਰਾਂ ਦਾ ਬਹੁਤਾ ਫਰਕ ਨਹੀਂ ਹੁੰਦਾ ਦੇਵਤੇ ਵੀ ਹੰਕਾਰੀ ਹੁੰਦੇ ਨੇ ਬਹੁਤਾ ਨਹੀਂ ਫਰਕ ਹੁੰਦਾ ਇਹੋ ਅੰਤ ਨਾ ਜਾਣੇ ਕੋਏ ਇਹੋ ਅੰਤ ਨਾ ਜਾਣੇ ਕੋਏ ਇਹ ਜਿਹੜਾ ਹੰਤ ਹੈ ਕੋਈ ਵੀ ਨਹੀਂ ਜਾਣਦਾ ਕਿੱਥੇ ਤੱਕ ਰਟਣਾ ਹੈ ਕਿੰਨਾ ਗਿਆਨ ਹੈ ਕੋਈ ਨਹੀਂ ਜਾਣਦਾ ਇਹ ਅੰਤ ਨੂੰ ਜਾਣਦਾ ਬਹੁਤਾ ਗਈਏ ਬਹੁਤਾ ਹੋਏ ਜਿੰਨਾ ਬਹੁਤਾ ਅਸੀਂ ਕਹੀ ਜਾਂਦੇ ਆ ਰਚਨਾ ਉਨੀ ਬਹੁਤੀ ਹੋਈ ਜਾਂਦੀ ਹੈ ਹੋਰ ਜਿੱਦੇ ਕੇ ਵਾਹਾਂ ਦੇਖ ਲੈਂਦੇ ਨੇ ਖੋਜ ਕਰ ਲੈਂਦੇ ਉਹਨੇ ਘੋਰ ਹੈਰਾਨ ਹੋ ਜਾਂਦੇ ਨੇ ਜਿੱਦੀ ਗੱਲ ਬਰੀਕੀ ਨਾਲ ਦੇਖ ਰਹੇ ਨੇ ਉਹਨੀ ਬਰੀਕ ਹੋਰ ਹੋਈ ਜਾਂਦੀ ਹੈ ਜਿੱਦੀ ਵਾਇਆ ਨੂੰ ਬਰੀਕੀ ਨਾਲ ਦੇਖਦੇ ਗੱਲ ਬਰੀਕ ਹੋਰ ਹੋਈ ਜਾਂਦੀ ਹੈ ਪਹਿਲਾਂ ਐਟਮ ਪੰਪ ਤੇ ਲੱਗਦਾ ਸੀ ਇਹਨਾਂ ਨੂੰ ਵੀ ਖੜ ਜੂਗੀ ਗੱਲ ਜਾ ਕੇ ਫਿਰ ਉੱਥੋਂ ਵੀ ਕਹਾਂ ਚਲੀ ਗਈ ਫਿਰ ਉੱਥੋਂ ਹੁਣ ਖਬਰਾਂ ਕਿੱਥੇ ਜਾ ਕੇ ਖੜੂਗੀ ਕਹਾਂ ਦੇ ਕਹਾਂ ਬਲੀ ਜਾਂਦੀ ਹੈ ਵੱਡਾ ਸਾਹਿਬ ਉੱਚਾ ਥਾਂ ਵੱਡਾ ਸਾਹਿਬ ਹੈ ਉਹ ਸਭ ਤੋਂ ਵੱਡਾ ਸਾਹਿਬ ਹੈ ਉਹ ਜਿੱਥੇ ਬੈਠਾ ਸਭ ਤੋਂ ਉੱਚੀ ਜਗ੍ਹਾ ਤੇ ਬੈਠਾ ਰਚਨਾ ਤਾਂ ਬਾਹਰ ਹੈ ਕਹਿੰਦੇ ਇਹਨੂੰ ਭੱਜ ਲੋ ਚਾਹੇ ਪਤਾਲਾ ਵੱਲ ਨੂੰ ਭੱਜ ਲੋ ਚਾਹੇ ਆਕਾਸ਼ ਵੱਲ ਨੂੰ ਭੱਜ ਲੋ ਉੱਚੇ ਤੋਂ ਰਚਨਾ ਤਾਂ ਬਾਹਰ ਉੱਚਾ ਹੀ ਹੈ ਧਰਤੀ ਨਾਲ ਮਹੀਨਾ ਜਾਣਾ ਇਹ ਕਿਹੜਾ ਘੜੀ ਹੈ ਜਿਹੜੇ ਬਤਾਲਾ ਦਾ ਆਕਾਸ਼ ਕਹਿੰਦੇ ਨੇ ਉਹ ਵੀ ਭਰਮ ਕਹਿੰਦੇ ਨੇ ਗੁਰਮਤਿ ਨੂੰ ਗਗਨ ਸਮਝਦੀ ਹੈ ਪਤਾਲ ਆਕਾਸ਼ ਨਹੀਂ ਹੁੰਦਾ ਬਤਾਲਾ ਕਰਤਾ ਤਾਂ ਹੁਣ ਜੇ ਧਰਤੀ ਸਟੇਬਲ ਹੋਵੇ ਖੜੀ ਹੋਵੇ ਅਸੀਂ ਆਪਣੇ ਸਿਰ ਤੋਂ ਉੱਤੇ ਲੋਕ ਆ ਗਏ ਨੇ ਪੈਰਾਂ ਵੱਲ ਨੂੰ ਬਦਾਲਾ ਜਦ ਧਰਤੀ ਨੇ ਘੁੰਮਣਾ ਆਕਾਸ਼ ਵੀ ਘੁੰਮੀ ਜਾਣੇ ਨਾਲ ਪਤਾਲ ਵੀ ਘੁੰਮੀ ਜਾਣਾ ਜਿਹੜਾ ਬਤਾਲਾ ਉਹਨੇ ਆਕਾਸ਼ ਵੜ ਜਾਣਾ ਅਗਲੇ 12 ਘੰਟੇ ਨੂੰ ਜਿੱਥੇ ਹੁਣ ਜਿਹੜਾ ਸਾਡਾ ਪਤਾਲ ਹੈ ਇਸ ਵਕਤ 12 ਘੰਟੇ ਬਾਅਦ ਉਹਨੇ ਪਤਾਲ ਨੇ ਆਕਾਸ਼ ਵੜ ਜਾਣਾ ਸਾਡਾ ਸਿਰ ਉੱਥੇ ਚਲੇ ਜਾਣਾ ਘੁੰਮ ਕੇ ਉਹਨੇ ਬਤਾਲ ਬਣ ਜਾਣਾ ਉਹਨੇ ਅਕਾਲ ਬਣ ਜਾਣਾ ਇਹਨੇ ਬਤਾਲ ਬਣ ਜਾਣਾ ਉਦੋਂ 12 ਘੰਟੇ ਬਾਅਦ ਇਹਨੇ ਫਿਰ ਅਕਾਲ ਬਣ ਜਾਣਾ ਉਹਨੇ ਬਤਾਲ ਬਣ ਜਾਣਾ ਇਹ ਤਾਂ 24 ਘੰਟੇ ਦੋ ਵਾਰ ਬਦਲਦਾ ਅਕਾਲ ਬਤਾਲ ਤਾਂ ਬਤਾਲ ਕੀ ਹੋਇਆ ਕੁਝ ਵੀ ਨਹੀਂ ਉਤੇ ਗਗਨ ਨਵਾਂ ਬਾਗਿਆ ਉਹਨੇ ਤਾਂ ਹੀ ਕੁਬੀਰ ਗਗਨ ਨਵਾਂ ਬਾਜਿਆ ਗਗਨ ਹੈ ਸਾਰਾ ਹੀ ਗਗਨ ਚ ਵੱਜਦਾ ਤੇ ਮਾਮਾ ਹੁਕਮ ਗਗਨ ਦੇ ਵਿੱਚ ਪ੍ਰਗਟ ਹੈ ਹੁਕਮ ਮਾਇਆ ਦੇ ਵਿੱਚ ਹੀ ਹੈ ਨਾ ਮਾਇਆ ਗਗਨ ਵਿੱਚ ਹੈ ਬਾਜਿਆ ਦਾ ਫਾਇਦਾ ਦਾ ਪਹਿਲੇ ਦੀ ਉਹਨੂੰ ਜਾ ਸੁਣਿਆ ਉਹਦੇ ਵੇਲੇ ਤਾਂ ਜਦੇ ਵਜਿਆ ਜਦ ਉਹਨੂੰ ਸੁਣਿਆ ਕਹਿੰਦਾ ਵੀ ਸੂਰਜ ਹੁਣ ਨਿਕਲਿਆ ਸੂਰਜ ਦਾ ਪਹਿਲੇ ਹੀ ਸੀ ਕਿਤੇ ਛੁਪਿਆ ਹੋਇਆ ਸੀ ਤੇ ਸਾਨੂੰ ਦੇਖਿਆ ਜਾਂ ਨਿਕਲਿਆ ਨਿਕਲਿਆ ਜਾਂਦਾ ਜਾਂ ਸਾਨੂੰ ਦੇਖਿਆ ਉਹ ਤਾਂ ਪਹਿਲਾਂ ਵੀ ਸੀ ਇਹ ਬੋਲੀ ਹੈ ਇਹ ਭਾਸ਼ਾ ਦਾ ਫਰਕ ਹੈ ਠੀਕ ਹੈ ਜਿੱਥੇ ਸੂਰਜ ਨਿਕਲਿਆ ਦੇਖਿਆ ਉੱਥੇ ਉਹ ਹੀ ਨਿਕਲਿਆ ਗੱਲ ਵੀ ਠੀਕ ਹੈ ਪਰਿਆ ਨਿਸ਼ਾਨੇ ਕਹੋ ਉਹ ਜਿੱਥੇ ਮੇਰੀ ਲਗਾਈ ਸੀ ਨਾ ਟਾਰਗੇਟ ਬਣਾ ਧਿਆਨ ਲਾਇਆ ਸੀ ਉੱਥੋਂ ਹੀ ਪ੍ਰਗਟ ਹੋਇਆ ਨਿਸ਼ਾਨੇ ਤੇ ਤੀਰ ਠੀਕ ਵੱਜਿਆ ਉੱਥੋਂ ਹੀ ਪ੍ਰਗਟ ਹੋਇਆ ਜਿੱਥੇ ਧਿਆਨ ਤੇ ਗਿਆ ਤਾਂ ਉੱਥੋਂ ਹੀ ਪ੍ਰਗਟ ਸੁਣਿਆ ਹੀ ਆਵਾਜ਼ ਖੇਤ ਜੋ ਵੰਡੇ ਸੂਰਮਾ ਸੂਰਮਾ ਦਾ ਪਹਿਲੇ ਵੰਡਿਆ ਸੀ ਖੇਤ ਨੂੰ ਆਪ ਜੂ ਚੜ ਕੋ ਦੋ ਹੁਣ ਚਰਚਾ ਕਰਨ ਦਾ ਸਵਾਲ ਹੈ ਦੂਜੀ ਅਵਤਾਰ ਦਾ ਹੁਣ ਤਾਂ ਤਾਂ ਬਹੁਤ ਸਾਰੇ ਜਵਾਬ ਹੈ ਜੀ ਨਾ ਗੱਪੜ ਰਹਿ ਜਾਂਦੇ ਤੇ ਘੋੜ ਘੋੜ ਵਿਚਾਲੇ ਰਹਿ ਜਾਂਦੇ ਤੇ ਜਿਹੜੀ ਧਰਮ ਚਰਚਾ ਹੁੰਦੀ ਹੈ ਜਿੰਨਾ ਚਿਰ ਪੂਰਾ ਗਿਆਨ ਨਾ ਦੂਰ ਪਾਸੇ ਹੋਵੇ ਵਿਚਾਲੇ ਰਹਿ ਜਾਂਦਾ ਲੜਾਈ ਜਿੱਤ ਨਹੀਂ ਹੁੰਦੀ ਹੁੰਦੀ ਜਦ ਪੂਰਾ ਗਿਆਨ ਹੁੰਦਾ ਫੇਰ ਲੜਾਈ ਜਦ ਹੁੰਦੀ ਹੈ ਕਹਿੰਦਾ ਆਉ ਜੂ ਟੜੋ ਦਾ ਹੁਣ ਸਵਾਲ ਲੜਾਈ ਦਾ ਹੁਣ ਅਣ ਕੇ ਦਿਖਾਵੇ ਕੋਈ ਖੜ ਕੇ ਦਿਖਾਵੇ ਪੂਰੇ ਦੇਖੋ ਭਾਈ ਗਿਆਨ ਕੀ ਆਈ ਜਾਂਦੀ ਜਦੇ ਕਹਿੰਦੇ ਫਿਰ ਗਿਆਨ ਕੀ ਆਂਦੀ ਆਈ ਹੈ ਸਵੇ ਉੜਾ ਨਹੀਂ ਭਰਮ ਕੀ ਟਾਟੀ ਰਹੇ ਨਾ ਮਾਇਆ ਬੰਦੀ ਮਾਇਆ ਦਾ ਵਿੱਚ ਭਰਮ ਸੀ ਸਾਰਾ ਚੱਕਰ ਉੱਚੇ ਉੱਪਰ ਉੱਚਾ ਨਾ ਵੱਡਾ ਸਾਹਿਬ ਉੱਚਾ ਥੋਂ ਉੱਚੇ ਉੱਪਰ ਉੱਚਾ ਨਾ ਉਹਦਾ ਨਾਮ ਕੀ ਹੈ ਜਿਹੜਾ ਉੱਚੇ ਤੇ ਉੱਚਾ ਉਹਦਾ ਉਦੋਂ ਵੀ ਉੱਚਾ ਜਾ ਸਕਦਾ ਨਾ ਹੁੰਦਾ ਜਸ ਸੰਸਾਰ ਦੇ ਵਿੱਚ ਜਸ ਲੋਕ ਖੜਦੇ ਨੇ ਚੰਗੇ ਕੰਮ ਕਰਕੇ ਜਸ ਖੜਦੇ ਨੇ ਪਬਲਿਕ ਚੰਗਾ ਸਮਝਦੀ ਹੈ ਪਰ ਉਹ ਐ ਸੰਸਾਰ 'ਚ ਜਾ ਜਸ ਸੰਸਾਰ ਦਾ ਇਹ ਹੋਰ ਬਹੁਤ ਨੇ ਉਹ ਸਾਰੇ ਸੰਸਾਰਾਂ ਦਾ ਜਸ ਸਕਦੇ ਕੋਲ ਉੱਚੇ ਉੱਪਰ ਉੱਚਾ ਗੱਡਾ ਵੀ ਚੋਵੇ ਤੇ ਸੰਸਾਰ ਤੋਂ ਜ਼ਿਆਦਾ ਤਾਂ ਕੋਈ ਜਿਆਦਾ ਨਹੀਂ ਕਰ ਸਕਦਾ ਨਾ ਬ੍ਰਹਮਾ ਵਿਸ਼ਨੂੰ ਕੋਈ ਕਿਸੇ ਨੂੰ ਕੁਝ ਵੀ ਬਣੀ ਜਾਵੇ ਉਹਦਾ ਉਹਦਾ ਉੱਚਾ ਉਦੋਂ ਵੀ ਉੱਚਾ ਜਾ ਸਕਦਾ ਸਭ ਹਾਂਜੀ ਇਹ ਵੱਡਾ ਉੱਚਾ ਹੋਵੇ ਕੋਈ ਜਿਸ ਉੱਚੇ ਕੋ ਜਾਣਾ ਸੋਏ ਭਾਈ ਐਡਾ ਵੱਡਾ ਕੋਈ ਉੱਚਾ ਹੋਵੇ ਉਹ ਉਸ ਉੱਚੇ ਦੀ ਗੱਲ ਕਰੇ ਮੈਂ ਤਾਂ ਉਸ ਉੱਚੇ ਦੀ ਗੱਲ ਕਰ ਨਹੀਂ ਸਕਦਾ ਹੁਣ ਇਹ ਕਿਹੜਾ ਹੈ ਉੱਚਾ ਕੌਣ ਹੈ ਜਿਹਨੂੰ ਉੱਚਾ ਕਹਿ ਰਹੇ ਇਹਦਾ ਮਤਲਬ ਗੁਰੂ ਨਾਨਕ ਨਾਲ ਉੱਚਾ ਕੋਈ ਹੈ ਕੁਛ ਤੇ ਗੁਰੂ ਤੋਂ ਉੱਚਾ ਨਹੀਂ ਕੋਈ ਹੁੰਦਾ ਗੁਰੂ ਤੋਂ ਉੱਚਾ ਜੇ ਹੈ ਤਾਂ ਦੱਸੋ ਕੀ ਹੈ ਉਹਦਾ ਕੋਈ ਨੌ ਸਭ ਕੁਝ ਚਿੱਕੇ ਢੰਗ ਦਾ ਕਿਹਾ ਹੈ ਹਿੰਦੂਵਾਦ ਬਣਾਤੀ ਬੰਦੇ ਨੂੰ ਪ੍ਰੋਜੈਕਟ ਕਰ ਦੇਣਾ ਗੁਰੂ ਇਹ ਹਿੰਦੂ ਹੈ ਐਸੇ ਤੋਂ ਡਰਦੇ ਕਿਹਾ ਸੀ ਕਿੱਡਾ ਵੀ ਵੱਡਾ ਕੋਈ ਉੱਚਾ ਹੋਵੇ ਸੰਸਾਰ 'ਚ ਉਹ ਉਹਦੇ ਨਾਲ ਉੱਚਾ ਹੀ ਰਹਿਣਾ ਕਹਿਣ ਦਾ ਮਤਲਬ ਇਹ ਸੀ ਵੀ ਭਗਤਾਂ ਨੂੰ ਕਿਤੇ ਤੁਸੀਂ ਉਹਦੀ ਬਰਾਬਰੀ ਨਾ ਦੇ ਦਿਓ ਕਿਸੇ ਬੰਦੇ ਨੂੰ ਬਰਾਬਰੀ ਨਾ ਦੇ ਦਿਓ ਜਿਹੜਾ ਬਰਾਬਰੀ ਦੇ ਦੂਗਾ ਉਹਦੀ ਮਤ ਮਾਰੀ ਗਈ ਜੇ ਥੋੜੀ ਬਹੁਤੀ ਸੀਗੀ ਨਾ ਉਹ ਵੀ ਮਾਰੀ ਗਈ ਪਹਿਲੀ ਮਤ ਸਮਝਣ ਵਾਲੀ ਹੁੰਦੀ ਹੈ ਜਦੋਂ ਮੰਨ ਲਵੇ ਤਾਂ ਫਿਰ ਸਮਝਣ ਵਾਲੀ ਮਤ ਰਹਿੰਦੀ ਹੋਈ ਨਹੀਂ ਫਿਰ ਉਹਨੂੰ ਸਮਝ ਆਉਂਦੀ ਹੋ ਨਹੀਂ ਫਿਰ ਉਹਨੂੰ ਸਮਝ ਆ ਸਕਦੀ ਜਿਨ੍ਹਾਂ ਨੇ ਕੁਝ ਮੰਨ ਲਿਆ ਪਹਿਲਾਂ ਉਹਨਾਂ ਨੂੰ ਗੁਰਬਾਣੀ ਸਮਝ ਨਹੀਂ ਆਉਂਦੀ ਜਿਨ੍ਹਾਂ ਨੇ ਸਭ ਤੋਂ ਵੱਡਾ ਸਤਗੁਰ ਨਾਨਕ ਮੰਨ ਲਿਆ ਆ ਪੌੜੀ ਤੇ ਖਰਾਬ ਹੈ ਐਨੇ ਵਿਰੋਧ ਵਿਰੋਧ ਕਰਤਾ ਇਹਦਾ ਪਲਟਤੀ ਪੌੜੀ ਸਾਰੀ ਉਹ ਬਾਣੀ ਪਲਟਤੀ ਸਾਰੀ ਉਹ ਜਿਨ੍ਹਾਂ ਨੇ ਸਭ ਤੋਂ ਵੱਡਾ ਸਤਗੁਰ ਨਾਨਕ ਆ ਪਲਟਤੀ ਸਾਰੀ ਉਹ ਬਾਣੀ ਲਿਖੀ ਹੋਈ ਇਹ ਰੋਜ਼ ਪਾਠ ਕਰੋ ਤਾਂ ਕਿਹਾ ਸੀ ਜੀ ਸਾਹਿਬ ਦਾ ਕਿਤੇ ਗਲਤੀਆਂ ਨਾ ਕਰ ਲਿਓ ਲੋਕਾਂ ਨੇ ਕੀਤੀਆਂ ਹੋਈਆਂ ਸੀ ਉਹ ਅਸੀਂ ਉਹ ਤੋਂ ਵੱਡੀ ਗੱਲ ਨਹੀਂ ਜੀਵਨ ਉੱਚਾ ਹੋਵੇ ਕੋਏ ਤੇ ਸੁੱਚੇ ਕੋ ਜਾਣੇ ਅਗਲੀ ਪੰਕਤੀ ਕੀ ਹੈ ਕਹਿੰਦੀ ਜੀਵਨ ਆਪ ਜੀਵਨ ਆਪ ਤੇਵੜ ਜਾਣੇ ਆਪ ਆਪ ਜੀਵਨ ਆਪ ਜਾਣਿਆ ਜਿੱਡਾ ਵੱਡਾ ਉਹ ਆਪ ਉਹਦਾ ਕੋਈ ਚੁੱਕੇ ਹੋ ਰਹਿ ਨਹੀਂ ਇਸ ਕਰਕੇ ਆਪਣੇ ਆਪ ਨੂੰ ਆਵੇ ਜਾਣਦਾ ਨਾਨਕ ਨਦਰੀ ਕਰਮੀ ਦਾਤ ਮੈਂ ਜਿਹੜੀ ਉਹਦੀ ਵਡਿਆਈ ਕੀਤੀ ਹੈ ਮੈਨੂੰ ਉਹਨੇ ਦਾਤ ਦਿੱਤੀ ਹੈ ਮੈਂ ਤਾਂ ਕਰਵਾ ਲਈ ਆਪਣੀ ਵਡਿਆਈ ਆਪ ਮੈਂ ਨਹੀਂ ਕੀਤੀ ਉਹਦੇ ਬਾਰੇ ਜੋ ਕੁਝ ਮੈਂ ਦੱਸਿਆ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਪੰਜਵੇਂ ਪਾਸ਼ਾ ਨੇ ਲਿਖਤਾ ਸੁਣੀ ਜਿਹੜੀ ਉਸਤ ਅਸੀਂ ਕੀਤੀ ਹੈ ਤੇਰੀ ਉਸਤ ਤੂੰ ਹੀ ਕਰ ਸਕਦਾ ਹੋਰ ਕੋਈ ਨਹੀਂ ਜਾਣਦਾ ਇਸ ਕਰਕੇ ਤੈਂ ਬੁਲਾਇਆ ਅਸੀਂ ਬੋਲੇ ਇਹ ਸਾਰਾ ਕੁਝ ਫੁੱਲ ਛੱਡਦਾ ਸਿੱਖਾ ਸਾਰੇ ਕੁਝ ਪੱਪੜ ਪੂਸੇ ਸਿੱਖਾ ਇੰਨਾ ਕੁਝ ਕਿਹਾ ਹੋਇਆ ਸਾਰਾ ਹੀ ਸੋਗਾ ਫਿਰਦਾ ਮੂਰਖਤਾ ਹੀ ਦਾ ਸੋਗਾ ਫਿਰਦਾ ਹੁਣ ਉਹਦਾ ਅਸਰ ਕੀ ਹੋਇਆ ਪਰਮੇਸ਼ਰ ਨੂੰ ਛੱਡ ਕੇ ਵਿਅਕਤੀ ਦੇ ਅੱਗੇ ਅਰਦਾਸ ਕਰਨ ਲੱਗੇ ਉਹਨਾਂ ਦਾ ਅਸਰ ਮੂਰ ਕਰਦੇ ਨੇ ਗੁਰੂ ਦਾ ਮੂਰ ਉੱਥੇ ਕਿਉਂ ਕਰਦੇ ਨੇ ਵਿਅਕਤੀ ਪੂਜਕ ਹੋ ਗਏ ਨਾ ਹਿੰਦੂ ਬਣ ਗਏ ਪਿਓਰ ਖਤਮ ਕਰਤੀ ਸਾਰੀ ਗੱਲੇ ਹੀ ਖਤਮ ਕਰਤੀ ਗੁਰਬਾਣੀ ਸਾਰੀ ਪੜ੍ਹੀ ਲਿਖੀ ਲਿਖੀ ਉਹ ਸਾਰੀ ਦੇ ਸੋਗਾ ਫਿਰ ਮਤ ਮਾਰੀ ਮਤ ਮਾਰਦੀ ਮਾਇਆ ਨੇ ਮਾਇਆ ਉਹਦੀ ਰਾਮਦਾਸ ਦੇ ਨਾਂ ਤੇ ਅਸਾਨ ਹੈ ਰਾਮਦਾਸ ਦਾ ਉਹ ਮਾਇਆ ਨੇ ਮਤ ਮਾਰੀ ਹੋਈ ਹੈ ਵਿਅਕਤੀ ਰੋਧ ਮੌਜੂਦ ਵੀ ਹੈ ਵਿਅਕਤੀ ਮੌਜੂਦ ਵੀ ਹੈ ਵਜੂਦ ਹੋਵੇ ਨਾ ਹੋਵੇ ਉਹਨਾਂ ਨੇ ਜਿਹੜਾ ਉਹਦਾ ਮਾਇਆ ਦਿੰਦੀ ਹੈ ਉਹਨਾਂ ਨੇ ਇਸ ਗੱਲ ਤੇ ਕੀ ਲੈਣਾ ਸ਼ਿਵ ਜੀ ਕਿਹੜਾ ਮੌਜੂਦ ਹੈ ਵਿਸ਼ਨੂੰ ਕਿਹੜਾ ਮੌਜੂਦ ਹੈ ਕ੍ਰਿਸ਼ਨ ਕਿਹੜਾ ਮੌਜੂਦ ਹੈ ਰਾਮਚੰਦਰ ਕਿਹੜਾ ਮੌਜੂਦ ਹੈ ਉਹਦਾ ਮੰਦਰ ਬਣਾ ਕੇ ਚੜਾਵਾ ਚਾਹੀਦਾ ਰਾਮ ਮੰਦਰ ਦੇ ਅਰਬਾਂ ਰੁਪਏ ਇਕੱਠੇ ਕਰ ਲੈ ਸੀ ਇਹ ਸਭ ਮਾਇਆਧਾਰੀਆਂ ਦੇ ਸਟੰਟ ਹੁੰਦੇ ਨੇ ਇਹ ਸਾਰਾ ਸਟੰਟ ਹੈ ਮਾਇਆਧਾਰੀਆਂ ਦਾ ਧਰਮ ਦਾ ਇਹਦਾ ਕੋਈ ਵੀ ਸੰਬੰਧ ਨਹੀਂ ਤਾਂ ਇਹ ਕਿਸੇ ਗੱਲ ਦਾ ਹੱਲ ਨਹੀਂ ਕੱਢਦੇ ਜਿਹੜੇ ਧਾਰਮਿਕ ਮਸਲੇ ਦਾ ਹੱਲ ਕਿਉਂ ਨਹੀਂ ਕੱਢਦੇ ਚੁੱਪ ਹੋ ਜਾਂਦੇ ਉਹ ਹੱਲ ਕੱਢਣ ਫਿਰ ਤਾਂ ਇਹਨਾਂ ਦਾ ਸਾਰਾ ਸਤਿਆਨਾਸ਼ ਹੁੰਦਾ ਡਰਦੇ ਨਹੀਂ ਹੱਲ ਕੱਢਦੇ ਜੇ ਹੱਲ ਵਾਲੇ ਪਾਸੇ ਤੁਰ ਪਏ ਫਿਰ ਤਾਂ ਗਿਆ ਸਭ ਕੁਝ ਇਹਦਾ ਜਿੰਨਾ ਚਿਰ ਡੈਮੇਜ ਪਾਣੀ ਖੜਾ ਉਹਨਾਂ ਜਿਹੜਾ ਜਿਹੜਾ ਗਲੀ ਹੋਈ ਗਿਆ ਫਿਰ ਨਹੀਂ ਰੁਕਣਾ ਇਹਨਾਂ ਤੇ